ਜਾ ਕਾਰਨ ਜਗ ਢੂੰਡਿਓ ਨੇਰੋ ਪਾਇਓ ਤਾਂ ਹੈ ਨੰਨਾ ਨਿਕਟ ਜੋ ਘਟ ਨਿਆਂ ਨਿਕਟ ਜੋ ਘਟ ਰਹੇ ਹੋ ਰਹੇ ਆਪਣੇ ਘਟ ਦੇ ਨੇੜੇ ਹੀ ਰਹੋ ਛੱਡ ਕੇ ਦੂਰ ਨਾ ਜਾਓ ਯਾਨੀ ਅੰਦਰ ਝਾਕਦੇ ਰਹੋ ਆਪਣੇ ਆਪਣੇ ਗਰਵਾਨ ਦੇ ਵਿੱਚ ਸਰਨੀਵਾ ਕਰਕੇ ਦੇਖਦੇ ਰਹੋ ਇਹਨੂੰ ਘਰ ਨੂੰ ਛੱਡ ਕੇ ਜੇ ਦੂਰ ਜਾਓਗੇ ਤਾਂ ਘਰ ਚੋਂ ਚੋਰ ਚੋਰੀ ਕਰ ਜਾਣਗੇ ਵਕਾਰ ਚੋਰ ਨੇ ਜਿਹੜਾ ਘਰ ਦੀ ਰਾਖੀ ਨਹੀਂ ਕਰਦਾ ਉਹਦੇ ਘਰ ਦਾ ਸੌਦਾ ਚੋਰ ਲੈ ਜਾਂਦੇ ਨੇ ਕੁੱਤਾ ਵੀ ਲੈ ਜੂ ਬਿੱਲੀ ਵੀ ਲੈ ਜੂ ਵੀ ਚੋਰੇ ਨੇ ਵਕਾਰ ਚੋਰ ਨੇ ਉਹਦੇ ਘਰ ਦੇ ਵਿੱਚ ਕੁਝ ਨਹੀਂ ਰਹਿਣ ਦਿੰਦੇ ਜਿਹੜਾ ਆਪਣੇ ਘਰ ਦਾ ਖਿਆਲ ਨਹੀਂ ਰੱਖਦਾ ਧਿਆਨ ਨਹੀਂ ਰੱਖਦਾ ਧਿਆਨ ਅੰਦਰ ਰਹੇ ਘਰ ਅੰਦਰ ਹੈ ਵਿੱਚ ਘਰ ਹੀ ਨੂੰ ਬੈਠੇ ਅਸੀਂ ਨਿਕਟ ਜੋ ਘਟ ਹੋ ਆਪਣੇ ਹਿਰਦੇ ਦੇ ਵਿੱਚ ਨੇੜੇ ਰਹੋ ਬਿਲਕੁਲ ਨੇੜੇ ਦੂਰ ਕਹਾਂ ਤਜ ਜਾਏ ਜਾਏ ਕਿਉਂ ਜਾਂਦੇ ਛੱਡ ਕੇ ਦੂਰ ਜੋ ਕੁਝ ਜਮਾ ਕਰਦਾ ਹੈ ਹਿਰਦੇ 'ਚ ਹੈ ਹਿਰਦੇ ਵਾਲੀ ਚੀਜ਼ ਜਮਾ ਕੀਤੀ ਵੀ ਡੋਲ ਜਾਊਗੀ ਜੋ ਦਿਮਾਗ ਦੇ ਵਿੱਚ ਲੱਦ ਲਿਆ ਉਹ ਨਾਲ ਨਹੀਂ ਜਾਣਾ ਜਿੰਨਾ ਗਿਆਨ ਦਿਮਾਗ 'ਚ ਲੱਦਿਆ ਹੋਇਆ ਨਾ ਜਿਹੜਾ ਭੁੱਲ ਜਾਂਦਾ ਉਹ ਨਹੀਂ ਡੋਲ ਜਾਂਦਾ ਯਾਦ ਕੀਤਾ ਹੋਇਆ ਭੁੱਲ ਜਾਂਦਾ ਜਿਹੜਾ ਸਾਨੂੰ ਪੜਨਾ ਪੈਂਦੀ ਹੈ ਨਾ ਕਿਤਾਬਾਂ ਕਿਸੇ ਵਿਸ਼ੇ ਦੇ ਉੱਤੇ ਬੋਲਣ ਵਾਸਤੇ ਉਹ ਦਿਮਾਗ ਤੇ ਲੱਦਿਆ ਹੋਇਆ ਹੁੰਦਾ ਉਹ ਪੜਨਾ ਪੈਂਦਾ ਜਿਹੜਾ ਸਮਝਿਆ ਹੋਇਆ ਹੁੰਦਾ ਉਹ ਪੜਨਾ ਨਹੀਂ ਪੈਂਦਾ ਦੁਬਾਰਾ ਫਿਰ ਕਿੱਡੀ ਪੜਨਾ ਪੈਂਦਾ ਲਿਖਣ ਜੋ ਘਟ ਰਹੇ ਹੋ ਜਿੰਨਾ ਨਿਕਟ ਜੋ ਘਟ ਰਹੇ ਹੋ ਦੂਰ ਕਹਾਂ ਤੱਕ ਜਾਏ ਦੂਰ ਕਹਾਂ ਤੱਕ ਜਾਏ ਜਿਹੜੇ ਸਿਮਰਤ ਸ਼ਾਸਤਰ ਨੇ ਇਹਨਾਂ ਦਾ ਗਿਆਨ ਦਿਮਾਗ ਤੇ ਲੱਗਿਆ ਹੋਇਆ ਹੁੰਦਾ ਪੰਡਤ ਔਰ ਵਿਦਵਾਨਾਂ ਦਾ ਸਾਰਾ ਗਿਆਨ ਦਿਮਾਗ ਤੇ ਲੱਗਿਆ ਹੋਇਆ ਹੁੰਦਾ ਵੇਦ ਪੁਰਾਣ ਪੜੇ ਕਾ ਕਿਆ ਗੁਣ ਹਰ ਚੰਦਨ ਜਸ ਭਾਰਾ ਵੇਦ ਜਿਹੜਾ ਪੜਿਆ ਤੁਸੀਂ ਪੁਰਾਣਾ ਦੇ ਵਿੱਚ ਜੋ ਗਿਆਨ ਪੜਿਆ ਤਾਂ ਫਾਇਦਾ ਕੀ ਹੋਇਆ ਤੁਹਾਨੂੰ ਇਹਦਾ ਲਾਭ ਕੀ ਹੋਇਆ ਗੁਣ ਕੀ ਕੀਤਾ ਉਹਨੇ ਗੁਣ ਜਿਹੜਾ ਗਿਆਨ ਗੁਣ ਨਹੀਂ ਕਰਦਾ ਜਿਹੜਾ ਗਿਆਨ ਅੰਦਰ ਗੁਣ ਪੈਦਾ ਨਹੀਂ ਕਰਦਾ ਉਹ ਗਿਆਨ ਦਾ ਕੋਈ ਲਾਭ ਨਹੀਂ ਜਿਹੜਾ ਗਿਆਨ ਉਗਣ ਪੈਦਾ ਕਰ ਦਿੰਦਾ ਲੋਭ ਵਧਾ ਦਿੰਦਾ ਇਹ ਅਹੰਕਾਰ ਵਧਾ ਦਿੰਦਾ ਉਹ ਨੈਗੇਟਿਵ ਗਿਆਨ ਹੈ ਉਹ ਦਿਮਾਗ ਤੇ ਲੱਦਿਆ ਹੋਇਆ ਹੁੰਦਾ ਵੇਦ ਪੁਰਾਣ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ RAM ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ ਜਿਹੜਾ RAM ਨਾਮ ਦੀ ਗਤੀ ਨੂੰ ਜਾਣਨ ਵਾਲਾ ਗਿਆਨ ਹੈ ਉਹ ਹਿਰਦੇ 'ਚ ਇਕੱਠਾ ਹੁੰਦਾ RAM ਨਾਮ ਕੀ ਹੈ ਰਾਮ ਨਾਮ ਬਲ ਨੂੰ ਜਾਂ ਵੱਧ ਰਹੇ ਹਾਂ ਅਸੀਂ ਰਾਮ ਬਲ ਨੂੰ ਰਹੇ ਹਾਂ ਜਿਹੜੇ ਨਾਮ ਨਾਲ ਜਿਹੜੇ ਗਿਆਨ ਨਾਲ ਉਹਨੂੰ ਜਾਣਨਾ ਉਹ ਗਤੀਸ਼ੀਲ ਹੋਣਾ ਅੰਦਰ ਨੂੰ ਗਤੀਸ਼ੀਲ ਹੋਣਾ ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ ਪਾਰ ਕੇ ਉਤਰ ਜਾਂਦਾ ਇਹ ਵਿਦਵਾਨਾਂ ਨੂੰ ਪੜਤਾਂ ਨੂੰ ਗੱਲ ਕਹੀ ਹੋਈ ਸੀ ਉਹ ਗਿਆਨ ਜਿਹੜਾ ਰਾਮ ਨਾਮ ਕੀ ਗੱਜ ਜਾਣਣ ਵਾਲਾ ਹੈ ਉਹ ਹਿਰਦੇ 'ਚ ਟਿਕਦਾ ਹਿਰਦੇ ਨੂੰ ਸ਼ੁੱਧ ਕਰਦਾ ਉਹ ਸ਼ੁੱਧ ਕੀ ਕਰਦਾ ਹਿਰਦੇ ਨੂੰ ਅਸਲ 'ਚ ਜਿਹੜੇ ਔਗਣ ਨੇ ਉਹਨਾਂ ਨੂੰ ਗੁਣਾ ਦੇ ਵਿੱਚ ਬਦਲ ਦਿੰਦਾ ਸੁਰਜੀਤ ਕਰ ਦਿੰਦਾ ਉਹਨਾਂ ਨੂੰ ਉਹ ਗੁਣਾ ਨੂੰ ਗੁਣਾ 'ਚ ਬਦਲ ਦਿੰਦਾ ਪਹਿਲਾ ਗੁਣਾ ਗੁਣਾ 'ਚ ਬਦਲੇ ਹੋਏ ਨੇ ਹਰ ਵਿਸਰਤ ਤੇਰੇ ਗੁਣ ਗਲੇ ਗਲਿਆ ਹਰ ਹਿਰਦੇ 'ਚ ਹਰ ਹਿਰਦੇ 'ਚ ਹਿਰਦੇ 'ਚ ਧਿਆਨ ਰੱਖਣਾ ਹਰ ਵਿੱਚ ਧਿਆਨ ਰੱਖਣਾ ਅਸਲ ਦੇ ਵਿੱਚ ਗੱਲ ਇਹ ਹੈ ਹਰ ਜਪ ਹਿਰਦੇ ਮਾਵੇ ਹਰ ਨੂੰ ਸਮਝ ਜਿਹੜਾ ਹਿਰਦੇ ਦੇ ਵਿੱਚ ਅੰਦਰ ਹੈ ਤੂੰ ਤਾਂ ਬਾਹਰ ਬੂਰਤੀ ਬਣਾਈ ਬੈਠਾ ਹਰ ਦੀ ਬਾਹਰ ਆ ਨਹੀਂ ਹੈ ਹਰ ਜਪ ਹਿਰਦੇ ਮਾਹੇ ਹਿਰਦੇ ਦੇ ਵਿੱਚ ਹਰ ਅੰਤਰ ਧਿਆਨ ਹੋਣ ਦਾ ਮਤਲਬ ਹੈ ਹਰ ਦੇ ਨਾਲ ਧਿਆਨ ਰੱਖਣਾ ਹਰ ਵੱਲੂ ਧਿਆਨ ਰੱਖਣਾ ਚਾਹੇ ਹਰ ਦਾ ਦਰਸ਼ਨ ਨਹੀਂ ਹੋ ਰਿਹਾ ਪਰ ਜੇ ਉਹਦਾ ਧਿਆਨ ਰੱਖ ਰਹੇ ਹੋ ਨਿਗਾਹ ਵੀ ਵੱਧ ਰਹੀ ਹੈ ਅੰਤਰ ਧਿਆਨ ਹੋਣ ਨਾਲ ਦ੍ਰਿਸ਼ਟੀ ਜਿਹੜੀ ਹੈ ਨਾ ਨਿਗਾਹ ਬੁੱਧ ਵਿਵੇਕ ਬੁੱਧ ਉਹਦੀ ਸ਼ਕਤੀ ਵੱਧ ਰਹੀ ਹੈ ਇੱਕ ਦਿਨ ਇੰਨੀ ਸ਼ਕਤੀ ਹੋ ਜੂਗੀ ਹਰ ਨਜ਼ਰ ਆ ਜੂਗਾ ਬਾਹਰ ਮੁਖੀ ਦੇਖੇ ਤੇ ਉਹ ਦ੍ਰਿਸ਼ਟੀ ਬੰਦ ਹੋ ਰਹੀ ਹੈ ਬਾਹਰੋਂ ਜੋ ਹੈ ਅੱਖਾਂ ਨਾਲ ਜੋ ਦੇਖੇ ਤੇ ਭਰਮ ਵੱਧ ਰਿਹਾ ਹੈ ਅੱਖਾਂ ਨਾਲ ਜਿਹੜਾ ਅਸੀਂ ਦੇਖਦੇ ਹਾਂ ਕੰਨਾਂ ਨਾਲ ਸੁਣਦੇ ਹਾਂ ਇਹਦੇ ਨਾਲ ਭਰਮ ਵਧਿਆ ਹੋਇਆ ਸਾਡਾ ਬਹੁਤ ਜ਼ਿਆਦਾ ਕਿਉਂ ਵਧਿਆ ਹੈ ਅਸੀਂ ਬਾਹਰਲਾ ਸੰਸਾਰ ਸੱਚ ਕਰਕੇ ਮੰਨ ਲਿਆ ਝੂਠ ਭਰਮ ਹੋ ਗਿਆ ਭਰਮੇ ਹੈ ਤਾਂ ਜੀਵਨ ਜਗ ਸੱਚ ਕਰਕੇ ਇਹ ਸੱਚ ਕਰਕੇ ਜਾਣ ਲਿਆ ਭਰਮ ਬਾਹਰੋਂ ਅਸੀਂ ਟੋੜਦੇ ਭਰਮ ਭੁਲਾਈ ਬਾਹਰੋਂ ਭਰਮ ਤੇ ਸਵਾ ਕੁਝ ਨਹੀਂ ਬਚਦਾ ਜੇ ਤਾਂ ਬਾਹਰ ਝਾਕਦੇ ਆ ਭਰਮ ਦਾ ਨਾਸ਼ ਕਰਨ ਵਾਸਤੇ ਫਿਰ ਤਾਂ ਬਾਹਰ ਝਾਕਣਾ ਹੈਗਾ ਚੰਗਾ ਜੇ ਬਾਹਰ ਝਾਕਦੇ ਆ ਭਰਮ ਵਧਾਉਣ ਵਾਸਤੇ ਫਿਰ ਬਾਹਰ ਝਾਕਣਾ ਬੜਾ ਬਾਹਰ ਗੁਰਬਾਣੀ ਵੀ ਬਾਹਰੋਂ ਪ੍ਰਮਾਣ ਦਿੰਦੀ ਹੈ ਸਗਲ ਬਨਸਪਤ ਮੈਂ ਸੰਤਰ ਕਹਿ ਕੇ ਬਾਹਰ ਨੂੰ ਝਾਕਦੇ ਤਾਂ ਹੈਗੇ ਅਸੀਂ ਪਰ ਬਾਹਰ ਅਸੀਂ ਦੇਖ ਲਿਆ ਬਾਹਰ ਝਾਕਣ ਦੀ ਲੋੜ ਨਹੀਂ ਬਾਹਰੋਂ ਦੇਖ ਲਿਆ ਵੀ ਹੁੰਦੀ ਆਗ ਬਨਸਪਤ ਵਿੱਚ ਬਸ ਸਗਲਬ ਦੂਧ ਵਿੱਚ ਕੀਆ ਸਾਨੂੰ ਪਤਾ ਲੱਗ ਗਿਆ ਫਿਰ ਹੁਣ ਪਤਾ ਲੱਗ ਗਿਆ ਬਸ ਠੀਕ ਹੈ ਫਿਰ ਝਾਕੇ ਉਧਰ ਨੂੰ ਕੀ ਕਰਨਾ ਹੁਣ ਦੇਖਣਾ ਕੀ ਹੈ ਦੇਖਣਾ ਉੱਤਰ ਧਿਆਨ ਹੋ ਗਿਆ ਘਟ ਘਟ ਵਾਧੋ ਜੀਓ ਬਾਹਰੋਂ ਲੈ ਕੇ ਜਿਵੇਂ ਉਹ ਹੈ ਘਟ ਘਟ ਵਾਧੋ ਜੀਆ ਟੋਲਣ ਬਾਹਰ ਤਾਂ ਦੇਖ ਲਿਆ ਨਾ ਸਮਝ ਲਿਆ ਅੰਦਰ ਇਹ ਹੈਗਾ ਅੰਦਰੋਂ ਲੱਭਣ ਇਹ ਆਤਮ ਚਿੰਤਨ ਤਾਂ ਹੀ ਕਹਿੰਦੇ ਨੇ ਆਪਣੇ ਆਪ ਨੂੰ ਖੋਜਣਾ ਆਤਮ ਮੰਥਨ ਵੀ ਇਹ ਲੋ ਜਿਵੇਂ ਅਸੀਂ ਦੁੱਧ ਰੜਕਦੇ ਆ ਦਹੀਂ ਦਹੀਂ ਰੜਕਦੇ ਆ ਦਹੀਂ ਬਾਅਦ ਚਾਟੀ ਚ ਪਾ ਕੇ ਰੜਕਦੇ ਆ ਇਦਾਂ ਅਸੀਂ ਆਪਣੇ ਆਪ ਨੂੰ ਰੜਕਣਾ ਹੁੰਦਾ ਆਤਮ ਮੰਥਨ ਦਾ ਮਤਲਬ ਕੀ ਹੈ ਆਪਣੇ ਆਪ ਨੂੰ ਰੜਕਣਾ ਆਤਮਾ ਨੂੰ ਸਰੀਰ ਚੋਂ ਬਾਹਰ ਕੱਢ ਲੈਣਾ ਆਤਮ ਨੂੰ ਸਰੀਰ ਤੋਂ ਵੱਖਰਾ ਕਰਕੇ ਦੇਖ ਲੈਣਾ ਆਤਮ ਖੋਜ ਉਹ ਨਾਨਕ ਬਿਨ ਆਪਾ ਚੀਨਾ ਵਿਡੇ ਨਾ ਭਰਮ ਕੀ ਆਖਰੀ ਕਾਈ ਭਰਮ ਦੀ ਜਦ ਮਿਟਣੀ ਹੈ ਜਦ ਆਤਮ ਨੇ ਸੰਸਾਰ ਤੋਂ ਵੱਖ ਹੋ ਕੇ ਖੜਾ ਹੋ ਜਾਣਾ ਆਤਮ ਕੀ ਹੈ ਆਤਮ ਹੀ ਇੱਕ ਹੈ ਜਦ ਆਤਮ ਨੂੰ ਅਸੀਂ ਚੀਨਣਾ ਨਾ ਤਾਂ ਇੱਕ ਹੋਣਾ ਦਾ ਇੱਕ ਅੱਧਾ ਨਹੀਂ ਰਹਿਣਾ ਫਿਰ ਇੱਕ ਰਹਿਣਾ ਅੱਧਾ ਖੋਜਣ ਵਾਲਾ ਅੱਧਾ ਖੋਜ ਲਿਆ ਇੱਕ ਹੋ ਗਿਆ ਖੋਜ ਕੌਣ ਨੇ ਹੈ ਜਿਹੜਾ ਖੋਜ ਰਿਹਾ ਉਹਦਾ ਜਿਹਨੂੰ ਖੋਜਣਾ ਉਹ ਵੀ ਅੱਧਾ ਉਹ ਖੋਜੇ ਤੋਂ ਇੱਕ ਬਣਨਾ ਨੇ ਦੇਖੋ ਦੋ ਤਰ੍ਹਾਂ ਦਾ ਉਪਜਣ ਲਿਖਿਆ ਇੱਕ ਤਾਂ ਖੋਜੀ ਉਪਜੈ ਇੱਕ ਇੱਕ ਹੋਏ ਤਾਂ ਉਪਜ ਉਗਵੇ ਇੱਕ ਹੋਏ ਤਾਂ ਉਗਵੇ ਖੋਜੀ ਉਪਜੈ ਖੋਜੀ ਇੱਕ ਹੁੰਦਾ ਜਦੋਂ ਖੋਜ ਲੈਂਦਾ ਪਰ ਖੋਜੀ ਉਹ ਤਾਂ ਹੁੰਦਾ ਜਾਂ ਖੋਜ ਲੈਂਦਾ ਇਹ ਖੋਜ ਕੇ ਆਪਣੇ ਮੂਲ ਨੂੰ ਇੱਕ ਬਣਦਾ ਭਾਈ ਇੱਕ ਤੋਂ ਉੱਪਰ ਕੁਝ ਨਹੀਂ ਹੈ ਬਾਹਰੋਂ ਇੱਕ ਨਹੀਂ ਮਿਲਣਾ ਪਰ ਇਹ ਆਪਣੇ ਜਿਹਦੇ ਨਾਲ ਇਹਨੇ ਰਲ ਕੇ ਇੱਕ ਹੋਣਾ ਸਦਾ ਕੀ ਆਦਾ ਬ੍ਰਹਮ ਹੈ ਉਹ ਅੰਦਰ ਹੈ ਖੋਜਣ ਵਾਲਾ ਕੌਣ ਹੈ ਗਿਆਨੀ ਹੈ ਬ੍ਰਹਮ ਹੈ ਬ੍ਰਹਮਾ ਨੇ ਬ੍ਰਹਮ ਲੀਨ ਹੋ ਜਾਣਾ ਆਪਣੇ ਮੂਲ 'ਚ ਸਮਾ ਜਾਣਾ ਆਪਣੇ ਮੂਲ ਚ ਸਮਾ ਕੇ ਕੀ ਬਣਨਾ ਫਿਰ ਪੂਰਨ ਬ੍ਰਹਮ ਪੂਰਨ ਬ੍ਰਹਮ ਪੂਰਨ ਬ੍ਰਹਮ ਦਾ ਮਤਲਬ ਇੱਕ ਨਾ ਬ੍ਰਹਮਾ ਪੂਰਾ ਨਾ ਬ੍ਰਹਮ ਪੂਰਾ ਦੋਏ ਰਲ ਕੇ ਇੱਕ ਬਣਦੇ ਨੇ ਉਹਦਾ ਨਾਮ ਹੈ ਪੂਰਨ ਬ੍ਰਹਮ ਹੁਣ ਰਹਿ ਗਿਆ ਉਗਵੈ ਉਗਵੈ ਪਾਰ ਬ੍ਰਹਮ ਪੂਰਨ ਬ੍ਰਹਮ ਵੀ ਬੀਜ ਹੈ ਉਹ ਕਬੇ ਪਾਰ ਬ੍ਰਹਮ ਆਇਆ ਤਾਂ ਪਾਰ ਹੋ ਗਿਆ ਜੋ ਛਿਲਕਾ ਸੀ ਨਾ ਉੱਤੇ ਦਾਣੇ ਦੇ ਕਬਰ ਉਹ ਪਾੜ ਕੇ ਪਾਰ ਹੋ ਗਿਆ ਪਾਰ ਬ੍ਰਹਮ ਹੋ ਗਿਆ ਭਰਮ ਦਾ ਪਰਦਾ ਪਾੜ ਦਿੱਤਾ ਜਦ ਭਰਮ ਦਾ ਪਰਦਾ ਫੜਦਾ ਫੇਰ ਇਹ ਅੰਨਾ ਅੱਖਾਂ ਵਾਲਾ ਅੰਨਾ ਬੋਲਾ ਨਾ ਅੰਨਾ ਪਾਣਾ ਬੋਲਾਪਣ ਜਦ ਦੂਰ ਹੁੰਦਾ ਹੈ ਅੰਨਾ ਰੋੜਾ ਪਣ ਜਾਂ ਦੂਰ ਹੁੰਦਾ ਹੈ ਜਦ ਪੌਦਾ ਬਣਦਾ ਪੌਦੇ ਨੂੰ ਦੀਦਾ ਪੌਦੇ ਨੂੰ ਸੁਣਦਾ ਨਾ ਬੀਜ ਨੂੰ ਦੀਦਾ ਨਾ ਬੀਜ ਨੂੰ ਸੁਣਦਾ ਇਸ ਕਰਕੇ ਗੁਰਬਾਣੀ ਨੇ ਉਤਪੁਜ ਚਲਤ ਕਿਹਾ ਹੈ ਉਤਪੁਜ ਚਲਤ ਉਤਪੁਜਾ ਜੋ ਜ਼ਮੀਨ ਚੋਂ ਪੈਦਾ ਹੁੰਦੀ ਹੈ ਚੀਜ਼ ਬੀਜ ਉਹ ਚਲਤਾ ਹੈ ਉਹੇ ਜਾ ਕੇ ਉਹਦੇ ਨਾਲ ਕੰਪੈਰੀਜ਼ਨ ਕੀਤਾ ਬੀਜ ਦਾ ਇਹਦਾ ਆਤਮਾ ਦਾ ਉਤਪਜ ਚਲ ਦੇ ਵਿੱਚ ਦੀ ਇਹਦਾ ਦਰਸ਼ਨ ਹੋਊਗਾ ਇਹ ਉਤਪਜ ਚਲਤੇ ਦੂਰ ਕਹਾਂ ਤੱਕ ਜਾਏ ਤੂੰ ਆਪਣੇ ਮੋੜ ਨੂੰ ਛੱਡ ਕੇ ਹਿਰਦੇ ਨੂੰ ਜਿਹਦੇ ਨਾਲ ਤੈਰ ਰਲ ਕੇ ਕੋਣ ਜਿੱਥੋਂ ਤੇਰੀ ਹੈ ਉਹਨੂੰ ਛੱਡ ਕੇ ਤੂੰ ਦੂਰ ਜਾਂਦਾ ਫਿਰ ਉਹਨੂੰ ਬਾਹਰ ਢੋਲਦਾ ਫਿਰਦਾ ਜਾ ਕਾਰਨ ਜਗ ਢੂੰਡੇ ਹੋ ਨੇਰੋ ਪਾਇਓ ਤਾਂ ਹੈ ਢੂੰਡਦਾ ਹੀ ਬੰਦਾ ਮੈਨੂੰ ਕਹਿ ਦਿੱਤਾ ਨਾ ਬਾਹਰ ਹੈ ਫਲਾਣੇ ਤੀਰਥ ਤੇ ਮਿਲਿਆ ਸੀ ਚਿਤਰਕੂਟ ਦੇ ਘਾਟ ਤੇ ਮਿਲਿਆ ਸੀ ਰਾਮਚੰਦਰ ਤੁਲਸੀਦਾਸ ਨੂੰ ਝੂਠੀ ਸਾਖੀ ਬਣਾ ਲਈ ਝੂਠ ਬੋਲਦਾ ਲੋਕ ਢੋਲਦੇ ਫਿਰਦੇ ਨੇ ਬਹੁਤ ਵਾਰ ਦਰਸ਼ਨ ਕਹਿੰਦੇ ਦਿੱਤੇ ਰਾਮਚੰਦਰ ਨੇ ਪਰ ਉਹਨੂੰ ਪਤਾ ਹੀ ਨਹੀਂ ਲੱਗਿਆ ਤੁਸੀਂ ਦਾ ਫਿਰ ਤੋਤਾ ਬਣ ਕੇ ਦੱਸਿਆ ਉਹ ਦਾ ਚੰਦਰ ਤੇ ਸਾਰੇ ਸੰਤਾ ਚਲਕਲਾ ਰਹੇ ਨੇ ਕਹਿੰਦੇ ਰਾਮਚੰਦਰ ਵੀ ਆ ਕੇ ਬਹਿ ਗਿਆ ਸੰਤ ਦੇ ਭੇਸ 'ਚ ਨਾਲ ਲక్ష్మణ ਨਾਲ ਸੀਤਾ ਤੋਤਾ ਬਣ ਕੇ ਬੋਲਦਾ ਹਨੂਮਾਨ ਗੂਟ ਕੇ ਘਾਟ ਪੈ ਭਈ ਸੰਤਨ ਕੀ ਭੀੜ ਤੁਲਸੀ ਦਾਸ ਚੰਦਨ ਕਿਸੇ ਤਿਲਕ ਕਰੇ ਰਘੁਵੀਰ ਐਸ ਝੂਠ ਤੇ ਦੁਨੀਆ ਵਿਸ਼ਵਾਸ ਕਰਦੀ ਹੈ ਇਹ ਫਰਾਡ ਤੇ ਝੂਠ ਤੇ ਦੁਨੀਆ ਵਿਸ਼ਵਾਸ ਕਰਦੀ ਹੈ ਔਰ بڑے بڑے ਸੰਤ ਇਹ ਝੂਠ ਨੂੰ ਦਾਅਵੇ ਨਾਲ ਕਹਿ ਰਹੇ ਨੇ ਵੀ ਗੱਲ ਸੱਚੀ ਹੈ ਲੋਕ ਕੀ ਕਰਨ ਬਾਟੋੜਨਾ ਕੀ ਕਰਨ ਕੀ ਕਰੇ ਪਬਲਿਕ ਜਿਹੜੇ بڑے بڑے ਮਹਾਨ ਸੰਤ ਨੇ ਉਹ ਇਹ ਗੱਲ ਨੂੰ ਸੱਚ ਕਰਕੇ ਪ੍ਰਚਾਰ ਰਹੇ ਹੋਣ ਆਮ ਪਬਲਿਕ ਕੀ ਕਰੇ ਇਹ ਗੱਲਾਂ ਨੇ ਜਿਹੜੀਆਂ ਸਾਨੂੰ ਬਾਹਰ ਜੋੜਦੀਆਂ ਨੇ ਗੁਰਬਾਣੀ ਉਹ ਤਾਂ ਉਲਟ ਖੜੀ ਹੈ ਸਾਰੀਆਂ ਗੱਲਾਂ ਸਾਰਾ ਉਹ ਸੰਸਾਰੀ ਸੰਤ ਨੇ ਉਹ ਸੰਸਾਰੀ ਆਦਮੀ ਨੇ ਜਿਹੜੇ ਬਾਹਰ ਟੋਲੇ ਸੇ ਭਰਮ ਭੁਲਾਈ ਹੈ ਨਾ ਜਿਹੜੇ ਤਾਂ ਬਾਹਰ ਟੋਲਦੇ ਨੇ ਸਾਡੇ ਵੀ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਲਿਆਂ ਦੀ ਘਾਟ ਨਹੀਂ ਹੈ ਬੜੇ ਬੜੇ ਝੂਠ ਬੋਲੇ ਹਨ ਕਲੇਰ ਵਾਲਿਆਂ ਨੇ ਝੂਠ ਬੋਲੇ ਹਨ ਕੀ ਨੇ ਹੈ ਮੂਰਤੀ ਪੂਜਕ ਦੇਖੋ ਮੂਰਤੀ ਪੂਜਕ ਨੇ ਜੇ ਤੋਂ ਗੁਰਬਾਣੀ ਖਰਾਬ ਹੈ ਕਹਿੰਦੇ ਅਸੀਂ ਸਿੱਖਾਂ ਸਾਰੇ ਬਰੌਡੀ ਨੇ ਗੁਰਬਾਣੀ ਦੇ ਇੱਕ ਅੱਖਰ ਦਾ ਗਿਆਨ ਨਹੀਂ ਇਹਨਾਂ ਨੂੰ ਜਾਂ ਤਾਂ ਗਿਆਨ ਹੈ ਨਹੀਂ ਜਾਂ ਫਿਰ ਜਾਣ ਕੇ ਕਰਦੇ ਨੇ ਕੋਈ ਸਾਜ਼ਿਸ਼ ਦੇ ਤਹਿਤ ਕਰ ਰਹੇ ਨੇ ਅੰਦਰ ਖਾਣੇ ਨੂੰ ਪੈਸੇ ਮਿਲਦੇ ਨੇ ਕਿਸੇ ਏਜੰਸੀ ਤੋਂ ਇਹ ਪ੍ਰਚਾਰ ਦੇ ਪ੍ਰਚਾਰ ਦੇ ਪੈਸੇ ਏਜੰਸੀ ਤੋਂ ਮਿਲਦੇ ਤਾਂ ਵੀ ਗੱਦਾਰੀ ਕਰਦੇ ਨੇ ਗੁਰੂ ਨਾਲ ਕਿ ਅਗਿਆਨੀ ਮੂਰਖਾਂ ਦੇ ਘੋਲ ਨੇ ਪ੍ਰਚਾਰ ਕਰਦੇ ਨੇ ਤਾਂ ਵੀ ਇਹ ਗੱਦਾਰੀ ਕਰਦੇ ਨੇ ਜੀਵਨ ਉਹਨਾਂ ਦਾ ਚਲਾ ਜਾਣਾ ਅਜਾਈ ਸੰਸਾਰ ਦੇ ਜਿਹੜੇ ਪੈਸੇ ਨੇ ਸੰਸਾਰ ਦਾ ਸੁੱਖ ਇੱਥੇ ਰਹਿ ਜਾਣਾ ਤਾਂ ਬੜੇ ਬੜੇ ਰਾਜਾਂ ਦਾ ਇੱਥੇ ਰਹਿ ਜਾਂਦਾ ਕੀ ਸਿੱਖਿਆ ਫਿਰ ਤੁਸੀਂ ਸਿੱਖਿਆ ਕੀ ਗੁਰਬਾਣੀ ਤੋਂ ਕੀ ਸਿੱਖਿਆ ਗੁਰਬਾਣੀ ਤਾਂ ਬੜੇ ਬੜੇ ਰਾਜਿਆਂ ਨੂੰ ਨਹੀਂ ਜੇ ਜੁਗਚਾਰੇ ਆਰ ਜਾ ਹੋਰ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਇੰਨਾ ਤਾਂ ਤੁਹਾਡੇ ਕੋਲ ਕੁਝ ਨਹੀਂ ਹੈ ਤੁਹਾਨੂੰ ਕੌਣ ਜਾਣਦਾ ਨਵਾਂ ਖੰਡ ਵਿੱਚ ਨਾਲ ਚੱਲਦਾ ਸਭ ਕੋਈ ਕੌਣ ਚੱਲਦਾ ਤੁਹਾਡੇ ਕੋਲ ਥੋੜੀ ਤਾਂ ਆਪਸ ਵਿੱਚ ਖੇਤਰ ਖੜਦਾ ਕਿੰਨੀ ਥੋੜੀ ਪ੍ਰਭਤਾ ਖਾਤਰ ਕਿੰਨੇ ਥੋੜੇ ਪੈਸੇ ਕਰ ਤਾਂ ਸਾਰੀ ਜ਼ਿੰਦਗੀ ਦਾਅ ਤੇ ਲਾਤੀ ਇਹਨਾਂ ਲੋਕਾਂ ਨੇ ਕੌਣ ਸਮਝਾਵੇ ਇਹਨਾਂ ਨੂੰ ਉਹ ਜੇ ਮੂਰਖਾਂ ਦੇ ਕੋਲ ਸਾਨੂੰ ਮੱਥੇ ਟੇਕੀ ਜਾਂਦੇ ਨੇ ਜੀਵਨ ਦਾ ਤੁਹਾਡਾ ਤਾਂ ਤੁਸੀਂ ਵੀ ਮੂਰਖੇ ਹੋ ਜੇ ਤੋਂ ਭਲੇਖਾ ਪੈ ਗਿਆ ਨਾ ਤੁਹਾਨੂੰ ਅਸੀਂ ਪਤਾ ਨਹੀਂ ਕੀ ਹੋਗੇ ਤੁਸੀਂ ਵੀ ਮੂਰਖੇ ਹੋ ਇਹਨਾਂ ਦਾ ਜੀਵਨ ਦਾ ਗਿਆ ਸਵਾਲ ਤਾਂ ਤੁਹਾਡਾ ਜਾਂਦਾ ਇਹ ਤਾਂ ਵਿਚਾਰੇ ਨਹੀਂ ਜਾਣਦੇ ਆਮ ਲੋਕ ਤਾਂ ਤੁਸੀਂ ਕੀ ਸਿੱਖਿਆ ਸਾਰੀ ਜ਼ਿੰਦਗੀ 'ਚ ਗੁਰਬਾਣੀ ਕੀ ਕਹਿੰਦੀ ਹੈ ਤੁਸੀਂ ਕੀ ਕਰਦੇ ਹੋ ਇਹ ਲੋਕ ਜਿਹੜੇ ਨੇ ਇਹ ਨਹੀਂ ਅੰਦਰ ਨੂੰ ਚੱਕਣ ਦਿੰਦੇ ਗੁਰਬਾਣੀ ਦੇ ਦਫਰੋਚ ਖੜੇ ਨੇ ਸਾਰੇ ਜੈ ਕਾਰਨ ਜਾ ਕੇ ਢੂੰਡੇ ਹੋ ਸਾਰਾ ਬਾਹਰ ਢੂੰਡਿਆ ਨਾ ਕਬੀਰ ਵੀ ਬਾਹਰ ਢੋੜਦਾ ਸੀ ਪਹਿਲਾਂ ਕਹਿੰਦਾ ਹੁਣ ਮੈਂ ਨੇੜੇ ਹੀ ਪਾ ਲਿਆ ਅੰਦਰ ਵੀ ਤਿਰਕੁਟੀ ਤੋਂ ਦਿਮਾਗ ਤੋਂ ਦਿਲ ਤੱਕ ਦਾ ਕਿੰਨਾ ਕੁ ਫਾਸਲਾ ਬਾਹਰ ਤਾਂ ਜਾਣਾ ਨਹੀਂ ਨਾ ਪੈਰਾਂ ਨੇ ਤਾਂ ਡੰਗ ਵੀ ਨਹੀਂ ਪੱਟਣੀ ਅਸੀਂ ਤਾਂ ਦੂਰੀ ਕਹਿੰਦੇ ਆ ਜਿੱਥੇ ਅਸੀਂ ਪੈਰਾਂ ਤੇ ਖੜੇ ਹਾਂ ਇਹ ਤਾਂ ਜ਼ਮੀਨ ਤੇ ਅੱਗੇ ਹੋਵੇ ਪਿੱਛੇ ਹੋਵੇ ਜਾਂ ਸਾਈਡ ਤੇ ਹੋਵੇ ਤਾਂ ਹੀ ਦੂਰੀ ਹੈ ਜਿੱਥੇ ਖੜੇ ਹਾਂ ਜਿੱਥੇ ਬੈਠੇ ਆ ਉੱਥੇ ਹੀ ਬੈਠਿਆ ਨੇ ਪਾ ਲਿਆ ਦੂਰੀ ਤਾਂ ਫਿਰ ਹੈ ਸਿਰਫ ਦੂਰੀ ਹੈ ਦਿਮਾਗ ਤੋਂ ਦਿਲ ਤੱਕ ਦੀ ਦੂਰੀ ਹੈ ਦਿਮਾਗ ਕਰਕੇ ਬਾਹਰ ਟੋੜਦਾ ਸੀ ਜੇ ਦਿਮਾਗ ਅੰਦਰ ਨੂੰ ਝਾਕਣ ਲੱਗ ਗਿਆ ਤਾਂ ਦਿਲ 'ਚ ਤੱਥਾ ਹੀ ਹੋ ਦਿਲ 'ਚ ਕਿਵੇਂ ਸੀ ਹਾਰਟ ਉਹਦੀ ਸ਼ਕਤੀ ਨਾਲ ਚੱਲਦਾ ਹਾਰਟ ਨੂੰ ਪ੍ਰੈਸ਼ਰ ਤੇ ਬਿਨਾਂ ਹਾਰਟ ਨਹੀਂ ਚੱਲ ਸਕਦਾ ਜਿਹੜੀ ਸ਼ਕਤੀ ਹਾਰਟ ਚਲਾਉਂਦੀ ਹੈ ਉਹ ਸ਼ਕਤੀ ਨੂੰ ਟੁੱਟਣਾ ਸੀ ਜਿਹੜੀ ਸ਼ਕਤੀ ਸਾਹ ਲੈਂਦੀ ਹੈ ਉਹੀ ਸ਼ਕਤੀ ਸਾਡਾ ਮੂਲ ਹੈ ਬਸ ਉਹ ਸ਼ਕਤੀ ਹੈ ਅੱਖਾਂ ਨਾਲ ਦੇਖਣ ਵਾਲੀ ਕੋਈ ਚੀਜ਼ ਨਹੀਂ ਮਹਿਸੂਸ ਕਰਨ ਵਾਲੀ ਚੀਜ਼ ਜਾ ਕਾਰਨ ਜਗ ਢੂੰਡਿਓ ਨੇਰੋ ਪਾਇਓ ਤਾਹੇ ਮੈਂ ਤਾਂ ਨੇੜੇ ਵੀ ਪਾ ਲਿਆ ਜਿਹਨੂੰ ਮੈਂ ਬਥੇਰਾ ਬਾਹਰ ਢੋਲਿਆ ਦੁਨੀਆ ਵੀ ਢੋਲਦੀ ਹੈ ਸਾਰਾ ਜਗ ਟੋੜ ਲਿਆ ਬਾਹਰੋਂ ਨਹੀਂ ਮਿਲਿਆ ਤੇ ਹੁਣ ਅੰਦਰ ਹੀ ਪਾ ਲਿਆ ਅੰਦਰੋਂ ਪਾ ਲਿਆ ਤਾਂ ਮੈਨੂੰ ਦੱਸਿਆ ਗਿਆ ਵੀ ਅੰਦਰੋਂ ਮਿਲਦਾ ਹੁੰਦਾ ਬਾਹਰੋਂ ਨਹੀਂ ਮਿਲਦਾ ਹੁੰਦਾ ਤੇ ਬਾਹਰੋਂ ਦਾ ਟੋੜ ਕੇ ਥੱਕ ਲਿਆ ਸੀ ਨਾ ਗੁਰਬਾਣੀ ਵੀ ਇਹ ਕਹਿੰਦੀ ਹੈ ਦਾਇ ਦਸ ਢੂੰਡ ਕਰ ਹੀ ਮੈਂ ਪਾਇਆ ਮੇਲ ਪਿਆ ਸਤਿਗੁਰੂ ਬੁਲਾਇਆ ਸੱਚ ਦਾ ਗਿਆਨ ਜਦ ਪ੍ਰਾਪਤ ਹੋਇਆ ਉਹਨੇ ਬੁਲਾਇਆ ਗਿਆਨ ਨੇ ਬੁਲਾਇਆ ਸੱਚ ਦਾ ਗਿਆਨ ਕਿਸੇ ਗ੍ਰੰਥ ਚੋਂ ਜਦ ਮਿਲਦਾ ਹੈ ਕਿਸੇ ਪੋਥੀ ਚੋਂ ਮਿਲਦਾ ਹੈ ਜਾਂ ਕਿਵੇਂ ਵੀ ਮਿਲਦਾ ਸੱਚ ਦਾ ਗਿਆਨ ਮਿਲਦਾ ਹੈ ਤਾਂ ਸਤ ਸਰੂਪ ਦਾ ਦਰਸ਼ਨ ਹੁੰਦਾ ਸਤ ਸਰੂਪ ਦਾ ਮੇਲ ਹੁੰਦਾ ਆਤਮ ਸਰੂਪ ਨਾਲ ਤਾਂ ਮੇਲ ਹੁੰਦਾ